ਸਵਈਆ ਛੰਦ ਆਪ ਸੰਭੂ ਬਿਨਾਸਨ ਕੋ ਕਲ ਕੀ ਅਵਤਾਰ ਕਹਾਵੈਗੇ ਕਛ ਤਰੰਗ ਸਪਛ ਬਟੋ ਕਰ ਕਾੜ ਕਿਰਪਾਨ ਕਪਾਵੈਗੇ ਨਿਕਸੇ ਜਿਮ ਕੇ ਹਰ ਪਰਬਤੇ ਤਸ ਸੋਭ ਦਿਵਾਲਿਆ ਪਾਵਹਿਗੇ ਪਲ ਭਾਗ ਪਿਆਏ ਸੰਭਲ ਕੇ ਹਰ ਜੂ ਹਰੀ ਮੰਦਰ ਆਵਹਿਗੇ ਰੂਪ ਅਨੂਪ ਸਰੂਪ ਮਹਾਲਖ ਦੇਵ ਅਦੇਵ ਲਜਾਵਹਿਗੇ ਅਰਿਮਾਰ ਸੁਧਾਰ ਕੈ ਟਾਰਕਣੇ ਬਹਰੋ ਕਲ ਧਰਮ ਚਲਾਵਹਿਗੇ ਸਭ ਸਾਧ ਵਾਰ ਲਹਿ ਕਰਦੈ ਦੁਖ ਆਂਚ ਨਾ ਲਾਗਨ ਪਾਵਾਗੇ ਪਲ ਭਾਗ ਪਿਆ ਏ ਸੰਭਲ ਕੇ ਹਰ ਜੂ ਹਰਿ ਮੰਦਰ ਆਵਾਗੇ ਦਾਨ ਮਾਰ ਪਾਰ ਬਡੇ ਰਣਜੀਤ ਨਿਸ਼ਾਨ ਬਜਾਵਾਗੇ ਖਰਟਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਲ ਕ੍ਰਿਤ ਬਢਾਵਾਗੇ ਪ੍ਰਗਟੇ ਜਿਤੀ ਤੇ ਧਰਮ ਦਿਸਾ ਲਖ ਪਾਪਨ ਪੁੰਜ ਪਰਾਵਾਗੇ ਪਲ ਭਾਗ ਪਿਆ ਏ ਸੰਭਲ ਕੇ ਹਰ ਜੂ ਹਰਿ ਮੰਦਰ ਆਵਾਗੇ ਸ਼ੀਰ ਮਹਾਦੇ ਦੀਨ ਦਸਾ ਲਖ ਦੀਨ ਦਿਆਲ ਨਸਾਵ ਹਗੇ ਖਗ ਕਾੜ ਅਭੰਗ ਨਿਸੰਗ ਹਠੀ ਰਣ ਰੰਗ ਤੁਰੰਗ ਨਚਾਵ ਹਗੇ ਰਿਪ ਜੀਤ ਅਜੀਤ ਭੀਰ ਬੜੇ ਅਵਨੀ ਪੈ ਸਭੈ ਜਸ ਗਾਵ ਹਗੇ ਪਲ ਭਾਗ ਭਇਆ ਏ ਸੰਭਲ ਕੇ ਹਰਜੂ ਹਰਿ ਮੰਦਰ ਆਵ ਹਗੇ ਸੇਸ ਸੁਰੇਸ ਮਹੇਸ ਗਨੇਸ ਨਸੇਸ ਭਲੇ ਜਸ ਗਾਵ ਹਗੇ ਗਣ ਭੂਤ ਪ੍ਰੇਤ ਪਿਸਾਜ ਪਰੀ ਜੈ ਸੱਦਨ ਨਦ ਸੁਨਾਵ ਹਗੇ ਨਰ ਨਾਰਦ ਤੁੰਬਰ ਕਿੰਨਰ ਜਛ ਸੋ ਬੀਨ ਪ੍ਰਭੀਨ ਬਜਾਵਾਗੇ ਪਲ ਭਾਗ ਭਿਆਏ ਸੰਭਲ ਕੇ ਹਰ ਜੂ ਹਰ ਮੰਦਰ ਆਵਾਗੇ ਤਾਲ ਮਿਰਦੰਗ ਮਚਾਂਗੋ ਪੰਗ ਸੁਰੰਗ ਸੇਨਾ ਸੁਨਾਵਹਿਗੇ ਡਫ ਬਾਰ ਤਰੰਗ ਰਬਾਬ ਤੁਰੀ ਰਣ ਸੰਖ ਅਸੰਖ ਬਜਾਵਾਗੇ ਰਣ ਦੁੰਧਵ ਢੋਲਣ ਕੋਰ ਕਨੀ ਸੁਣ ਸੱਤਰ ਸਵੈ ਮੁਰਛਾਵਹਿਗੇ ਪਲ ਭਾਗ ਪਿਆਏ ਸੰਭਲ ਕੇ ਹਰ ਜੂ ਹਰ ਮੰਦਰ ਆਵਾਗੇ ਤੀਰਤ ਹੰਕ ਕਮਾਨ ਸੁਰਾਂਗੇ ਦੁਰੰਗ ਨਿਖੰਗ ਸੁਹਾਵਾਗੇ ਬਰਛੀ ਅਰ ਬੈਰਕ ਬਾਣ ਤੁਜਾ ਪਟ ਬਾਤ ਲਗੇ ਫਹਰਾਵਹਿਗੇ ਗਣ ਜਛ ਭੁਜੰਗ ਸੋ ਕਿੰਨਰ ਸਿੱਧ ਪ੍ਰਸਿੱਧ ਸਭੈ ਜਸ ਗਾਵਹਿਗੇ ਪਲ ਭਾਗ ਪਿਆ ਇਹ ਸੰਭਲ ਕੇ ਹਰਜੂ ਹਰਿ ਮੰਦਰ ਆਵਹਿਗੇ ਕੌਤ ਕਿਰਪਾਨ ਕਟਾਰੀ ਕਮਾਨ ਸੋ ਰੰਗ ਨਿਖੰਗ ਛਕਾਵਹਿਗੇ ਬਰਛੀ ਅਰ ਢਾਲ ਗਦਾ ਪਰਸੋ ਕਰ ਸੂਲ ਤ੍ਰਿਸੂਲ ਪਰਮਾਵਹਿਗੇ ਆਤਿ ਕ੍ਰੁੱਧ ਦਵੈ ਰਣ ਮੂਰਧਨ ਮੋ ਸਰ ਓਗ ਪਰ ਓਗ ਚਲਾਵਾਗੇ ਫਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਗੇ ਤੇਜ ਪ੍ਰਚੰਡ ਅਖੰਡ ਮਹਾ ਛਵ ਦੁਜਣ ਦੇਖ ਪਰਾਵਾਗੇ ਜਿਮ ਪੌਣ ਪ੍ਰਚੰਡ ਬਹਿ ਪਤੁਆ ਸਭ ਆਪਨ ਹੀ ਉਡ ਜਾਵਾਗੇ ਵਡ ਹੈ ਜਿਤ ਹੀ ਤਤ ਧਰਮ ਦਸਾ ਕਹੂੰ ਪਾਪ ਨਾ ਢੂੰਡਤ ਪਾਵਾਗੇ ਫਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਗੇ ਛੂਟ ਦਬਾਣ ਕਮਾਨਨ ਕੇ ਰਣ ਛਾੜ ਪਟਵਾ ਪਹਾਰਾ ਵਹਗੇ ਰਣ ਵੀਰ ਬਿਤਾਲ ਕਰਾਲ ਪ੍ਰਵਾਹ ਰਣ ਮੂਰਧਨ ਮਦ ਸੁਹਾਵਹਗੇ ਗਣ ਸਿੱਧ ਪ੍ਰਸਿੱਧ ਸਮਰਿੱਧ ਸਨਾਇ ਕਰ ਉਚਾਇ ਕਹਿ ਕ੍ਰਿਤ ਸੁਨਾਵਹਗੇ ਫਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਰੂਪ ਮਹਾ ਅੰਗ ਦੇਖ ਅਨੰਗ ਲਜਾਵਹਗੇ ਭਵ ਭੂਤ ਭਵਿਕ ਭਵਾਨ ਸਦਾ ਸਭ ਠੌਰ ਸਵੈ ਠਹਰਾਵਾਗੇ ਪਉ ਭਾਰ ਭਾਰ ਨਿਵਾਰਨ ਕਉ ਕਲ ਕੀ ਅਵਤਾਰ ਕਹਾਵਾਗੇ ਪਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰਿ ਮੰਦਰ ਆਵਹਗੇ ਪੂਨ ਕੋ ਭਾਰ ਉਤਾਰ ਬੜੇ ਬੜ ਆਸ ਬੜੀ ਛਪਾਵ ਹਗੇ ਖਲ ਟਾਰ ਜੁਝਾਰ ਬਰਿਆਰ ਹਠੀ ਕਨ ਕੋਖਨ ਜਿਉ ਕਹਰਾਵ ਆਵਾਗੇ ਕਾਲ ਨਾਰਦ ਪੂਤ ਪਿਸਾਜ ਭਰੀ ਜੈ ਪੱਤਰ ਧਰਤਰ ਸੁਨਾਵ ਪਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰਿ ਮੰਦਰ ਆਵਹਗੇ ਚਾਰ ਕਿਰਪਾਨ ਜਜਾਰ ਬੜੇ ਰਣ ਮਦ ਮਹਾ ਛਪ ਪਾਵ ਹਗੇ ਤਰ ਲੁਥ ਪਲੁਥ ਬਿਥਾਰ ਕਣੀ ਘਨ ਕੀ ਘਟ ਜਿਉ ਕਹਰਾਵ ਹਗੇ ਚਤੁਰਾਨਨ ਰੁਦਰ ਚਰਾਚਰ ਜੀ ਜੈ ਸਦਨ ਨਦ ਸੁਨਾਵ ਹਗੇ ਪਲ ਭਾਗ ਪਿਆ ਇਹ ਸੰਭਲ ਕੇ ਹਰਜੂ ਹਰਿ ਮੰਦਰ ਆਵ ਹਗੇ ਤਾਰ ਪ੍ਰਮਾਣ ਉਚਾਨ ਤੁਜਾ ਲਖ ਦੇਵ ਅਦੇਵ ਤਰਸਾਵ ਹਗੇ ਕਰਗੀ ਗਜ ਗਾਹ ਗਦਾ ਬਰਛੀ ਗਹਿ ਪਾਣ ਕਿਰਪਾਨ ਪਰਮਾਵ ਹਗੇ ਜਗ ਪਾਪ ਸੰਗੂ ਬਿਨਾਸਨ ਕਉ ਕਲ ਕੀ ਕਲ ਧਰਮ ਚਲਾਵਹਗੇ ਪਲ ਭਾਗ ਪਿਆ ਇਹ ਸੰਭਲ ਕੇ ਖਰਜੂ ਹਰਿ ਮੰਦਰ ਆਵਹਗੇ ਪਾਨ ਕਿਰਪਾਨ ਅਜਾਨ ਪੁਜਾ ਰਣ ਰੂਪ ਮਹਾਨ ਦਿਖਾਵਹਗੇ ਪ੍ਰਿਤਮਾਨ ਸੁਜਾਨ ਅਪਰਮਾਨ ਪ੍ਰਭਾ ਲਖ ਬਿਉਂ ਵਿਵਾਨ ਲਜਾਵਹਗੇ ਗਣ ਭੂਤ ਪਿਸਾਜ ਪ੍ਰੇਤ ਪਰੀ ਮਿਲ ਜੀਤ ਕੈ ਗੀਤ ਗਵਾਵਹਗੇ ਪਲ ਭਾਗ ਪਿਆ ਇਹ ਸੰਭਲ ਕੇ ਹਰਜੂ ਹਰ ਮੰਦਰ ਆਵਹਗੇ ਬਾਜਦ ਡੰਕਾ ਤੰਕ ਸਮੈ ਰਣ ਰੰਗ ਤੁਰੰਗ ਨਚਾ ਕਸ ਕਸਬਾਨ ਕਮਾਨ ਗਦਾ ਬਰਛੀ ਕਰ ਸੂਲ ਤ੍ਰਿਸੂਲ ਪਰਮਾਵਹਾਗੇ ਗਣ ਦੇਵ ਦੇਵ ਪ੍ਰਸਾਦ ਭਰੀ ਰਣ ਦੇਖ ਸਵੈ ਸਾਵੈਗੇ ਪਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਗੇ ਕੁਲਕ ਛੰਦ ਸਰ ਸਿਜ ਰੂਪੰ ਸਭ ਪਟ ਭੂਪੰ ਅਛਵ ਸੋਭੰ ਮੁਨਗਣ ਲੋਭੰ ਕਰ ਹਰ ਧਰਮੰ ਪਰ ਹਰ ਕਰਮੰ ਘਰ ਕਰ ਵੀਰੰ ਪਰ ਹਰ ਧੀਰੰ ਜਲ ਥਲ ਪਾਪੰ ਪਰ ਹਰ ਜਾਪੰ ਜਹ ਜਾ ਦੇਖਾ ਤਹ ਤਾ ਪੇਖਾ ਕਰ ਕਰ ਪੇਖੈ ਦਰ ਦਰ ਲੇਖੈ ਕਹੂ ਨਾ ਅਰਚਾ ਕਹੂ ਨਾ ਚਰਚਾ ਮਧ ਭਾਰ ਛੰਦ ਸਭ ਦੇਸ ਟਾਲ ਜਹ ਤਾ ਕੁਚਾਲ ਜਹ ਤਾ ਅਨਰਥ ਨਹੀਂ ਹੋਤ ਅਰਥ ਸਭ ਦੇਸ ਰਾਜ ਨਿਤ ਪ੍ਰਤ ਕੁਕਾਜ ਨਹੀਂ ਹੋਤ ਨਿਆਇ ਜਹ ਤਾ ਅਨਿਆਇ ਛਿਤ ਭਈ ਸੁਦਰ ਕ੍ਰਿਤ ਕਰਦ ਛੁਦਰ ਤਹ ਬਿਪ ਏਕ ਜਿਹ ਗੁਣ ਅਨੇਕ ਪਾਦਰੀ ਛੰਦ ਨਿਤ ਜਪਤ ਵਿਪਰ ਦੇਵੀ ਪ੍ਰਚੰਡ ਜੇ ਕੀਨ ਧੂਮਰ ਲੋਚਨ ਦੁਖੰਡ ਜੇ ਕੀਨ ਦੇਵ ਵਿਸ ਸਹਾਇ ਜੇ ਲੀਨ ਰੁਦਰ ਕਰਦਾ ਬਚਾਏ ਜੇ ਹਤੇ ਸੁੰਭ ਨੈ ਸੁੰਭ ਵੀਰ ਜਿਨ ਜੀਤ ਇੰਦਰ ਕੀਨੇ ਫਕੀਰ ਤਿਨ ਗਈ ਸਰਨ ਜਗ ਮਾਤ ਜਾਏ ਤੇ ਕੀਸ ਕਾ ਦੇਵ ਰਾਏ ਤੇ ਜਪਤ ਰਹਿਣ ਦਿਨ ਦੇ ਉਦਾਰ ਜੇ ਹਣਿਓ ਰੋਸ ਰਣ ਬਾਸ ਵਾਰ ਗ੍ਰਹਿ ਉਤੀ ਤਾਸ ਇਸਤਰੀ ਕੁਚਾਰ ਤਹ ਗਇਓ ਨਾਹ ਦਿਨ ਇਕ ਨਿਹਾਰ ਤ੍ਰਿਯੋ ਬਾਜ ਪਤਸੋ ਕੇ ਕਾਜ ਮੂੜ ਸੇਵੰਤ ਦੇਵ ਕੇ ਹੇਤ ਤਾਸ ਬੁੱਲਤ ਅਭੇਵ ਕੇ ਕਾਰਨ ਵਾਇ ਭਗਿਆਨ ਪਰੰਤ ਕਿਮ ਜਾਨ ਬੂਝ ਦੋਜ ਗਿਰੰਤ ਕੇ ਕਾਜ ਮੂਰਖ ਤੇ ਜਪਤ ਜਾਪ ਨਹੀਂ ਡਰਤ ਤੌਣ ਕੇ ਥਪਤ ਥਾਪ ਕਹਿਓ ਪੁਕਾਰ ਰਾਜਾ ਸਮੀਪ ਦਹਿ ਨਿਕਾਰ ਤੋਏ ਬਾਂਧ ਦੀਪ ਨਹੀਂ ਲਖਾਤਾ ਹੈ ਬ੍ਰਹਮਾ ਕੁਨਾਰ ਧਰਮਾਰਥਾਨ ਲਿੰਨੋ ਬਤਾਰ ਸੂਦਰ ਸਮਸਤ ਨਾਸਾਰਥੇਤ ਕਲ ਕੀ ਵਤਾਰ ਕਰ ਬੇ ਸੁਚੇਤ ਹਿਤ ਜਾਣਤਾ ਛਟਕਿਓ ਕੁਨਾਰ ਨਹੀਂ ਲੋਕ ਤਰਾਸ ਬੁੱਲੈ ਪਤਾਰ ਤਬ ਕੁੜੀ ਨਾਰ ਚਿਤ ਰੋਸ ਠਾਨ ਸੰਭਲ ਨਰੇਸ ਤਨ ਕਹੀ ਆਨ ਪੂਜੰਤ ਦੇਵੇ ਦੀਨੋ ਦਿਖਾਏ ਤੇ ਗਾਹ ਕੋ ਕਰ ਸੂਦਰ ਰਾਏ ਗਹਿ ਤਾਏ ਅਦਕ ਦੀਨੀ ਸਜਾਏ ਕਹਿ ਹੰਤੋ ਕਹਿ ਜਪ ਨਮਾਏ ਰਾਜਾ ਸੂਦਰ ਬਾਛ ਨਹੀਂ ਹਨ ਤੋਹ ਦਿਜ ਕਹੀ ਆਜ ਨਹੀਂ ਬੋਰ ਬਾਰ ਮੋ ਪੂਜ ਸਾਜ ਕਹਿ ਤਜੋ ਸੇਵ ਦੇਵੀ ਪ੍ਰਚੰਡ ਨਹੀਂ ਕਰਤ ਆਜ ਤੋ ਕੋ ਦੁਖੰਡ ਵਿਪਰਵਾਜ ਰਾਜਾ ਸੋ ਕੀਜੈ ਦੁਖੰਡ ਨਹੀਂ ਤਜੋ ਸੇਵ ਸੁਨ ਲਿਓ ਸਾਜ ਤੋ ਕਹੋ ਦੇਵ ਕਿਉ ਨਾ ਹੋਏ ਟੂਕ ਤਨ ਕੇ ਹਜ਼ਾਰ ਨਹੀਂ ਤਜੋ ਪਾਏ ਦੇਵੀ ਉਦਾਰ ਸੁਨ ਭਇਓ ਬੈਣ ਸੂਦਰ ਸੋ ਕ੍ਰੋਧ ਜਨ ਜੁਟਿਓ ਆਣ ਮਕਰਾਸ਼ ਜੁਧ ਦੋ ਦ੍ਰਿਗ ਸਕ੍ਰੋਧ ਸਰੋਨਤ ਜੁਚਾਨ ਜਨ ਕਾਲ ਤਾਹਿ ਦੀਨੀ ਨਿਸ਼ਾਨ ਅਦ ਗਰਭ ਮੂੜ ਪ੍ਰਿਤਨ ਬੁਲਾਏ ਉਚਰੇ ਬੈਣ ਇਹ ਹਣੋ ਜਾਏ ਲੈ ਗਏ ਤਰਾਸ ਦੋਹੀ ਦੁਰੰਤ ਜਾਂ ਸੰਭਰ ਸੁਭ ਦੇਵਲ ਸੁਭੰਤ ਤੇ ਬਾਦਾਖ ਮੁਸਕੈ ਚੜਾਏ ਕਰ ਲੀਨ ਕਾੜਸ ਕੋ ਨਚਾਏ ਜਬ ਲਗੇ ਦੇਣ ਤੇ ਤੇਗ ਤਾਨ ਤਬ ਕਿਓ ਕਾਲ ਕੋ ਵਿਪਰ ਧਿਆਨ ਜਬ ਕਿਓ ਮੋ ਵਿਪਰ ਧਿਆਨ ਤੇ ਦੀਨ ਦਰਸ ਤਬ ਕਾਰਿਆਨ ਨਹੀਂ ਕਰੋ ਚਿੰਤ ਚਿਤ ਮਾਜੇਕ ਏਕ ਤਬ ਹੇਤ ਸਤਰ ਹਾਨਾ ਹੈ ਅਨੇਕ ਤਾ ਪਰਿ ਸੂਕ ਭੋਰਹ ਮਝਾਰ ਉਪਜਿਓ ਆਨ ਕਲ ਕੀ ਵਤਾਰ ਤਾੜ ਪ੍ਰਮਾਨ ਕਰ ਆਸੋ ਤੰਗ ਤਰ ਕਛ ਸੋ ਵਛ ਤਾਜੀ ਸੁਰੰਗ ਸਿਰ ਖੰਡੀ ਛੰਦ ਵੱਜੇ ਨਾਸ ਰੰਗੀ ਧੱਗਾ ਘੋਰੀਆ ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ ਗਦਾ ਤ੍ਰਿਸੂਲ ਨਿਖੰਗੀ ਚੂਲਣ ਬੈਰ ਖਾਂ ਸਾਵਣ ਜਾਣ ਮੰਗੀ ਘਟਾ ਡਰਾਵਣੀ ਬਾਣੇ ਅੰਗ ਭੁਜੰਗੀ ਸਾਵਲ ਸੋਹਣੇ ਤ੍ਰੈ ਸਹਿ ਹਾਥੋ ਤੰਗੀ ਖੰਡਾ ਤੂਹਿਆ ਤਾਜੀ ਭੌਰ ਪਿਲੰਗੀ ਛਾਲਾਂ ਪਾਈਆਂ ਭੰਗੀ ਜਾਣ ਪੜੰਗੀ ਨੱਚੇ ਦਾਇਰੀ ਬੱਜੇ ਨਾਸ ਰੰਗੀ ਅਣੀਆਂ ਜੁੱਟੀਆਂ ਪਹਿਰੇ ਧਾਰ ਪਵੰਗੀ ਫੌਜਾਂ ਚੀਰ ਕੈ ਉਠੈ ਛੈਲ ਛਲੰਗੀ ਛਾਲਾਂ ਪਾਈਆਂ ਝਾੜ ਚੜਾਗ ਚੜੰਗੀ ਤੇਗਾ ਵੱਜੀਆਂ ਸਮਾਨ ਕਾ ਛੰਦ ਜੋ ਦੇਖ ਦੇਹ ਕੈ ਸਵੈ ਸੋ ਭਾਜ ਭਾਜ ਗੇ ਤਵੈ ਕਹਿਓ ਸੋਭ ਸੋਭ ਹੀ ਬਿਲੋਕ ਲੋਕ ਲੋਭ ਹੀ ਪ੍ਰਚੰਡ ਰੂਪ ਰਾਜੇ ਬਿਲੋਕ ਭਾਨ ਲਾਜੇ ਸੋ ਚੰਡ ਤੇਜਿਉ ਲਸੈ ਪ੍ਰਚੰਡ ਜੋਤ ਕੋ ਹਸੈ ਸੋ ਕੋਪ ਕੋਪ ਕਹਿ ਹਟੀ ਚਪੇ ਚਰਾਏ ਜਿਉ ਭੱਠੀ ਪ੍ਰਚੰਡ ਮੰਡਲੀ ਲਸੈ ਕੇ ਮਾਰ ਤੰਡ ਕੋ ਹਸੈ ਸਕੋਪ ਹੋਬ ਦੈਵਲੀ ਕੇ ਰਾਜ ਮੰਡਲੀ ਚਲੀ ਸੋ ਅਸਤਰ ਸ਼ਸਤਰ ਪਾਣ ਲੈ ਬਸੇਖ ਵੀਰ ਮਾਨ ਕੈ ਤੋਮਰ ਛੰਦ ਪਟ ਸ਼ਸਤਰ ਅਸਤਰ ਨਚਾਏ ਚਿਤ ਕੋਪ ਓ ਬਢਾਏ ਤਰਕਾ ਛਾਛ ਤੁਰੰਗ ਰਣ ਰੰਗ ਚਾਰੋ ਤੰਗ ਕਰ ਕ੍ਰੋਧ ਪੀਸਤ ਸਿਧਾਂਤ ਕਹਿ ਆਪ ਆਪਨ ਬਾਤ ਭਟ ਭਰੇ ਹਵ ਹੋਏ ਵੀਰ ਕਰ ਕੋਪ ਛਾੜਤ ਤੀਰ ਕਰ ਕੋਪ ਕਾਲੀ ਅਵਤਾਰ ਗਹਿ ਪਾਨ ਅਜਾਨ ਕੁਠਾਰ ਤਨਕੇਕ ਕੀਨ ਪ੍ਰਹਾਰ ਪਟ ਜੂਝ ਗਇਓ ਸਹਿਚਾਰ